ਇਹ ਸੱਚਾ ਸੋਹਲਾ ਸੱਚੇ ਘਰ ਗਾਵੋ ਇਹ ਸੱਚਾ ਸੋਹਲਾ ਦੇਖੋ ਕੀਰਤਨ ਸੋਹਲਾ ਉੱਥੇ ਇਹ ਵੀ ਸੋਹਲਾ ਗੁਰਬਾਣੀ ਸਾਰੀ ਸੋਹਲਾ ਹੀ ਹੈ ਸੋਹਲਾ ਕਿਸੇ ਖਾਸ ਬਾਣੀ ਦਾ ਨਾਮ ਨਹੀਂ ਹੈ ਸਾਰੇ ਗੁਰਬਾਣੀ ਦੇ ਸਿਫਤ ਸਲਾਹ ਹੈ ਪਰਮੇਸ਼ਰ ਦੀ ਸੋਹਲਾ ਹੀ ਹੈ ਇਹਨੂੰ ਵੀ ਸੋਹਲਾ ਕਹਤਾ ਦੋ ਬਾਣੀ ਦਾ ਨਾਮ ਸਾਹਿਬ ਹੈ ਇੱਥੇ ਸੋਹਲਾ ਕਹਤਾ ਕੋਈ ਖਾਸ ਸੋਹਲਾ ਨਹੀਂ ਹੁੰਦਾ ਸਾਰੀ ਗੁਰਬਾਣੀ ਸਿਫਤਸਲਾ ਹੈ ਸਾਰੇ ਸੋਹਲਾ ਸਾਰੀ ਬਾਣੀ ਉਹ ਸੋਹਲਾ ਸਾਰੀ ਬਾਣੀ ਕਦੋਂ ਪੜੋ ਸੁਖ ਮਿਲਦਾ ਸੁਆਵਣਾ ਮਤਲਬ ਹੈ ਹਿਰਦੇ 'ਚ ਮੌਸਮ ਸੁਆਵਣਾ ਹੋ ਜਾਂਦਾ ਮੌਸਮ ਬਦਲ ਜਾਂਦਾ ਹਿਰਦੇ ਦੀ ਰੁੱਤ ਬਦਲ ਜਾਂਦੀ ਹੈ ਬਹੁਤ ਚਿੰਤਾ ਲੱਗੀ ਹੋਵੇ ਜੇ ਕੋਈ ਗੱਲ ਕਰੇ ਗੁਰਬਾਣੀ ਦੀ ਸੁਣੇ ਜਾ ਕੇ ਉਹ ਬਦਲ ਜਾਂਦੀ ਹੈ ਉੱਥੇ ਹਵਾ ਹੀ ਬਦਲ ਜਾਂਦੀ ਹੈ ਉੱਥੇ ਇਹ ਸੋਲ ਹੈ ਇਹ ਇਹ ਸਬਦ ਸੁਹਾਵਾ ਸਦਾ ਸੋਲਾ ਸਤਿਗੁਰੂ ਸੁਖਾ ਨਾ ਇਹ ਸੋਲਾ ਸੱਚੇ ਘਰ ਗਾਓ ਇਸ ਸੱਚਾ ਸੋਲਾ ਸੱਚੇ ਘਰ ਗਾਓ ਇਹ ਸੱਚਾ ਸੋਲਾ ਸੱਚੇ ਕਰ ਗਾਵੋ ਸੋਲੇ ਤਾਂ ਹੋਰ ਵੀ ਲੋਕ ਗਾਉਂਦੇ ਨੇ ਵਡਿਆਈ ਲੋਕਾਂ ਦੀ ਨਹੀਂ ਕਰਦੇ ਰਾਲੇ ਦੇ ਸੋਲੇ ਗਾਉਂਦੇ ਬਰਮਾ ਦੇ ਸੋਲੇ ਗਾਉਂਦਾ ਸੀ ਕੋ ਵਿਸ਼ਨੂੰ ਦੇ ਗਾਉਂਦਾ ਸੀ ਕੋ ਕਿਸੇ ਦੇ ਗਾਉਂਦਾ ਸੀ ਇੱਥੇ ਵੀ ਗਾਉਂਦੇ ਨੇ ਉਹ ਵਡਿਆਈ ਕਰਨ ਨੂੰ ਸੋਲੇ ਗਾਉਣਾ ਕਹਿੰਦੇ ਨੇ ਇਹ ਸੱਚੇ ਦਾ ਸੋਲ ਹੈ ਸੱਚੇ ਕਰ ਗਾਵੋ ਜਿਹੜਾ ਕਦੇ ਨਹੀਂ ਵਰਦਾ ਆਤਮਾ ਦਾ ਸੋਲ ਹੈ ਆਤਮਾ ਪ੍ਰਾਤਮਾ ਦਾ ਸੋਲ ਹੈ ਪਰਮਾਤਮਾ ਦਾ ਸੋਲ ਹੈ ਦਾ ਸੋਲ ਹੈ ਇਹ ਕਹੋ ਨਿਰਾਕਾਰੀ ਗੁਣ ਗਾਇਨ ਹੈ ਸੱਚੇ ਕਰ ਗਾਵੋ ਸੱਚੇ ਕਰ ਗਾਵੋ ਗਾਉਣਾ ਕਿੱਥੇ ਬੈਠ ਕੇ ਗਾਉਣਾ ਵੀ ਉਸ ਘਰ ਜਿਹੜਾ ਘਟੇ ਟੈਂਦਾ ਨਹੀਂ ਹੈ ਤਿਰਕੁੜੀ ਬੈਠ ਕੇ ਨਹੀਂ ਗਾਉਣਾ ਚਾਹੀਦਾ ਤਿਰਗੁਣੀ ਸੱਚੇ ਦਾ ਘਰ ਦੀ ਤਿਰਗੁਣੀ ਝੂਠੇ ਦਾ ਘਰ ਹੈ ਤਿਰਗੁਣੀ ਦਾ ਮਨ ਬਸਦਾ ਨਾ ਝੂਠਾ ਪਾਇਆ ਤਿਰਗੁਣੀ ਝੂਠਾ ਖੁੱਲਾ ਦਸਵਾਂ ਦਾਰ ਤੇ ਸੱਚਾ ਬੈਠਾ ਜਿੱਥੋਂ ਜ਼ੋਰਾ ਪ੍ਰਗਟ ਹੋਇਆ ਉੱਥੇ ਹੀ ਬੈਠ ਕੇ ਗਾਉਣਾ ਚਾਹੀਦਾ ਇਹ ਪ੍ਰਗਟੇ ਉੱਥੋਂ ਹੁੰਦਾ ਗੁਰੂ ਦੁਆਰੇ ਤੋਂ ਪ੍ਰਗਟ ਹੋਇਆ ਗੁਰੂ ਬੈਠ ਕੇ ਗਾਉਣਾ ਚਾਹੀਦਾ ਇਹ ਸਾਚਾ ਸੋਲਾ ਸਾਚੇ ਘਰ ਗਾਵੋ ਉੱਥੇ ਵੀ ਇਹ ਕਹਿ ਜਾ ਕਰ ਕੀਰਤੀ ਆਖੀਏ ਕਰਤਾ ਕੋਈ ਹੋਵੇ ਵਿਚਾਰੋ ਤਿਤ ਕਰ ਗਾਵੋ ਸੋਲਾ ਸਭ ਰੋਸਰ ਚੜਾਰ ਉਹੀ ਗੱਲ ਹੈ ਜਿਹੜੇ ਘਰੋਂ ਰੋਲਾ ਪੈਦਾ ਹੁੰਦਾ ਉਸੇ ਘਰ ਬੈਠ ਕੇ ਕਰਨਾ ਚਾਹੀਦਾ ਫਿਰ ਇਹਦੇ ਕੋਈ ਫਲ ਮਿਲਦਾ ਫਿਰ ਇਹਦਾ ਅਸਰ ਹੁੰਦਾ ਵਰਨਾ ਇਹਦਾ ਅਸਰ ਨਹੀਂ ਹੁੰਦਾ ਜੈ ਕਰ ਕੀਰਤੀ ਆਖੀ ਜਿਹੜੇ ਘਰ ਦੇ ਵਿੱਚੋਂ ਕੀਰਤੀ ਆਖੀ ਗਈ ਹੈ ਦਸ ਦੂਸਰਾ ਚੋਂ ਆਖੀ ਗਈ ਹੈ ਕਰਤੇ ਦਾ ਹੋਏ ਵਿਚਾਰੋ ਕਰਤੇ ਦਾ ਵਿਚਾਰ ਵੀ ਉੱਥੇ ਹੋ ਸਕਦਾ ਤਿਤ ਕਰ ਉੱਥੇ ਹੀ ਬੈਠ ਕੇ ਗਾਓ ਕਹੋ ਸੋਲਾ ਸਭ ਰੋਜ਼ ਇਹੀ ਗੱਲ ਇਹ ਕਹੀ ਇਹ ਸੱਚਾ ਸੋਲਾ ਸੱਚਾ ਗੱਲ ਗਾਵ ਦਾ ਸੋਲਾ ਕਰ ਸੱਚੇ ਜਿੱਥੇ ਸਦਾ ਸੱਚ ਤੇ ਆਵੇ ਜਿੱਥੇ ਸਦਾ ਸੱਚ ਤੇ ਆਵੇ ਸਦਾ ਸੱਚ ਨਾਲ ਵੀ ਧਿਆਨ ਜੁੜਿਆ ਰਹੇ ਤੇਰੀ ਗੋਡੀ ਗਾਉਣ ਵਾਲੇ ਦਾ ਧਿਆਨ ਝੂਠ ਨਾਲ ਜੁੜਿਆ ਹੁੰਦਾ ਪੂਰੇ ਵਿੱਚ ਕੁਝ ਹੋਰ ਹੁੰਦਾ ਮਨ 'ਚ ਕੁਝ ਹੋਰ ਹੁੰਦਾ ਉਹ 'ਚੋਂ ਕੁਝ ਹੋਰ ਰਾਗੀ ਕਰਦੇ ਨੇ ਮਨ ਕਿਤੇ ਹੋਰ ਹੁੰਦਾ ਉਹ ਟਾਈਮ ਚੋਂਦਾ ਵੀ ਆ ਟਾਈਮ ਪੂਰਾ ਹੋ ਕੇ ਗਾਣਾ ਕੋਈ ਕਿਤੇ ਹੋਰ ਟਾਈਮ ਲਾਉਣਾ ਹੁੰਦਾ ਤਿਰਕੁੜੀ ਦਾ ਕੁਝ ਹੋ ਰਿਹਾ ਹੁੰਦਾ ਜਿੰਨ ਮਨ ਹੋਰ ਮੁਖ ਹੋਰ ਬਸ ਤਿਰਕੁੜੀ ਵਾਲਾ ਦਾ ਮਨ ਹੋਰ ਮੁਖ ਹੋਰ ਹੁੰਦਾ ਹੀ ਹੈ ਉਤੇ ਮਨ ਦੇ ਲੈਵਲ ਤੇ ਕਹੋਦਾ ਇਹ ਕਹੋਗੇ ਨਹੀਂ ਕਹੋਦਾ ਉੱਥੇ ਤਿਰਕੁੜੀ ਜੇ ਕਹੋਗੇ ਨਹੀਂ ਕਹੋਦਾ ਤੇ ਕਾਦੇ ਵਾਸਤੇ ਕਹੋਦਾ ਕਿਸੇ ਦੁਨਿਆਵੀ ਰੰਗ ਚ ਰੰਗਿਆ ਹੋਇਆ ਹੁੰਦਾ ਕਿਸੇ ਲੋਭ ਦੇ ਰੰਗ ਚ ਰੰਗਿਆ ਹੋਇਆ ਹੁੰਦਾ ਹੋਵੇ ਦੇ ਰੰਗ ਚ ਰੰਗਿਆ ਹੁੰਦਾ ਕਿਹੜੇ ਰੰਗ ਚ ਰੰਗਿਆ ਹੋਇਆ ਵਕਾਰਾਂ ਦੇ ਰੰਗ ਚ ਰੰਗਿਆ ਹੋਇਆ ਤਿਰਕੁੜੀ ਜਾਦੂ ਵੀ ਬੇਸ਼ੱਕ ਜਾਂ ਤਿਰਕੁੜੀ ਛੱਡ ਦਿੰਦਾ ਵਕਾਰ ਤਾਂ ਛੁੱਟਦੇ ਨੇ ਤਿਰਕੁੜੀ ਦੇ ਵਿੱਚ ਵਕਾਰ ਨਹੀਂ ਛੁੱਟ ਸਕਦੇ ਕਦੇ ਵੀ ਸਵਾਲ ਨਹੀਂ ਪੈਦਾ ਹੁੰਦਾ ਛੁੱਟਣ ਦਸਵਾਂ ਦਵਾਰ ਜਾ ਕੇ ਛੁੱਟਦੇ ਤਿਰਕੁਟੀ ਛੁੱਟਾ ਦਸਵਾਂ ਦਵਾਰ ਤਿਰਕੁਟੀ ਰਹੂਗਾ ਤਾਂ ਮਾਇਆ ਦੇਖੂਗਾ ਮਾਇਆ ਦੇਖੂਗਾ ਮਾਇਆ ਨਾਲ ਨਿਬੜੂਗਾ ਬਿਨ ਦੇਖੇ ਉਪਜੇ ਨਹੀਂ ਆਸਾ ਵੀ ਉਪਜੂਗੀ ਜੇ ਮਾਇਆ ਨੂੰ ਦੇਖੂਗਾ ਤਾਂ ਮਾਇਆ ਦੀ ਆਸਾ ਉਪਜੂਗੀ ਸਵਾਲ ਨਹੀਂ ਪੈਦਾ ਹੁੰਦਾ ਨਾ ਉਹ ਇਹਨੂੰ ਛੱਡ ਕੇ ਹੀ ਗੱਲ ਬਣਦੀ ਹੈ ਦਸਮ ਦਵਾਰ ਦੇ ਵਿੱਚ ਉੱਥੇ ਹੀ ਫਿਰ ਅੰਦਰ ਹੀ ਸਭ ਕੁਝ ਉੱਥੇ ਹੈ ਨਾ ਬਾਹਰ ਆਉਣ ਦੀ ਤਾਂ ਲੋੜ ਨਹੀਂ ਸਭ ਕੁਝ ਹੈ ਘਰ ਵਿੱਚ ਘਰ ਤਾਂ ਤੇਰੇ ਸਭ ਕੁਝ ਹੈ ਉੱਥੇ ਕਿਸੇ ਚੀਜ਼ ਦੀ ਲੋੜ ਨਹੀਂ ਬਾਹਰ ਆਉਣ ਦੀ ਬਾਹਰ ਵਾਲਾ ਸਭ ਕੁਝ ਅੰਦਰ ਹੀ ਮਿਲ ਜਾਂਦਾ ਜਿਹੜੀ ਚੀਜ਼ ਅੰਦਰ ਬਾਹਰ ਜਾਣੇ ਉੱਥੇ ਹੀ ਹੈਗੀ ਹੈ ਫਿਰ ਬਾਹਰ ਕੀ ਕਰ ਜਾਣਾ ਕਾਹੋ ਤਾਂ ਸੋਲਾ ਘਰ ਸੱਚੇ ਜਿੱਥੇ ਸਦਾ ਸੱਚ ਤੇ ਆਵੇ ਸੱਚ ਤੇ ਆਵੇ ਜਿੱਥੇ ਸਦਾ ਹੀ ਸੱਚ ਤੇ ਧਿਆਨ ਰਹਿੰਦਾ ਸੱਚੋ ਗਿਆਨ ਸੱਚ ਵਿੱਚ ਹੈ ਤਾਂ ਸੋਲਾ ਸੱਚ ਦਾ ਗਾਇਆ ਜਾ ਸਕਦਾ ਹੈ ਧਿਆਨ ਕਦੇ ਹੋਰ ਹੈ ਸੋ ਗਉਂਦਾ ਬਾਣੀ ਹੈ ਧਿਆਨ ਕਦੇ ਹੋਰ ਹੈ ਫਿਰ ਗਉਂਦਾ ਫਿਰ ਗਉਂਦਾ ਨਹੀਂ ਹੈ ਉਹਨੂੰ ਗਾਉਣਾ ਨਹੀਂ ਕਹਿੰਦੇ ਹਾਂਜੀ ਸੱਚੋ ਤੇ ਆਵੇ ਜਾਂ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਸੱਚੋ ਤੇ ਆਵੇ ਜਾਂ ਤੁਧ ਭਾਵੇ ਸੱਚ ਧਿਆਨ ਰੱਖਦਾ ਕਦੇ ਸੱਚ ਧਿਆਨ ਰਹਿਦਾ ਕਿਵੇਂ ਜਾਤੁਤ ਭਾਵੈ ਜਾਤੁਤ ਪਾਵੈ ਇਹ ਕੀ ਅਰਥ ਹੋਇਆ ਜਾਤੁਤ ਪਾਵੈ ਪਰਮੇਸ਼ਰ ਨੂੰ ਪਾਵੈ ਬਿਲਕੁਲ ਜੇ ਜੀਵਾ ਤੁਹਾਨੂੰ ਸੱਚ ਚੰਗਾ ਲੱਗਦਾ ਹੈ ਤਾਂ ਸੱਚ ਧਿਆਨ ਰਹਿੰਦਾ ਜੇ ਨੂੰ ਚੰਗਾ ਨਹੀਂ ਲੱਗਦਾ ਸੱਚ ਤਾਂ ਧਿਆਨ ਕਿਵੇਂ ਰਹੂ ਜੇ ਇਹਨੂੰ ਸੱਚ ਮਿੱਠਾ ਲੱਗਦਾ ਤਾਂ ਸੱਚ ਧਿਆਨ ਲੱਗਦਾ ਜੇ ਸੱਚ ਕੌੜਾ ਲੱਗਦਾ ਧਿਆਨ ਕਦੇ ਸੱਚ ਨਹੀਂ ਲੱਗਦਾ ਇਸੇ ਦੀ ਗੱਲ ਗੌਣ ਵਾਲੇ ਦੀ ਜਦ ਤੋਂ ਪਾਵਾ ਜੇ ਤੈਨੂੰ ਚੰਗਾ ਲੱਗੇ ਤਾਂ ਸੱਚ ਧਿਆਨ ਲੈ ਜੇ ਗੌਣ ਵਾਲੇ ਨੂੰ ਸੱਚ ਦਾ ਮਿੱਠਾ ਲੱਗੇ ਜੋ ਜੋ ਰਾਸ ਆਵੇ ਜੋ ਗਾ ਰਿਹਾ ਤਾਂ ਧਿਆਨ ਸੱਚ ਦਾ ਜੇ ਰਸਤਾ ਆਏ ਨਹੀਂ ਰਿਹਾ ਉਹ ਤਾਂ ਰਾਗ ਰਸ ਨਾਲ ਜੁੜਿਆ ਹੋਇਆ ਜਾਂ ਲੋਕ ਕਿੰਨੇ ਵੇ ਤੇ ਪ੍ਰਭਾਵ ਦੇ ਉੱਥੇ ਜੁੜਿਆ ਹੋਇਆ ਉਹ ਸੱਚ ਧਿਆਨ ਕਿ ਤੁਰਨ ਉਹਦਾ ਇਹ ਦੇਖਦਾ ਵੀ ਮੇਤੇ ਕਿੰਨੇ ਪ੍ਰਭਾਵਿਤ ਵੀ ਮੇਰੇ ਤੋਂ ਪਹਿਲਾਂ ਵਾਲਾ ਜਿਹੜਾ ਕਹਿ ਗਿਆ ਉਹ ਤਾਂ ਕਿੰਨੇ ਪ੍ਰਭਾਵਿਤ ਸੀ ਉਹ ਤਾਂ ਹੋਰੇ ਕੁਝ ਦੇਖ ਰਿਹਾ ਹੈ ਸੱਚੋ ਤੇ ਆਵੇ ਜਾਂ ਤਾਂ ਭਾਵੇ ਗੁਰਮੁਖ ਜਿਨਾ ਬੁਝਾਵੇ ਦਾ ਰਹਿਣਾ ਫਿਰ ਧਿਆਨ ਗੁਰਮੁਖ ਦਾ ਰਹਿਣਾ ਜਿਹਨਾਂ ਬੁਝਾਵੇ ਜਿਹਨਾਂ ਨੇ ਬੁਝ ਲਈ ਗੱਲ ਸਮਝ ਆ ਗਈ ਉਹਨਾਂ ਦਾ ਰਹਿੰਦਾ ਗੁਰਮੁਖਾਂ ਦੇ ਬਿਨਾਂ ਧਿਆਨ ਰਹਿਦਾ ਹੀ ਨਹੀਂ ਕਿਸੇ ਦਾ ਜਿੱਥੇ ਆਉ ਗੁਰਮੁਖ ਦੇ ਆਗੇ ਫੈਸਲਾ ਹੁੰਦਾ ਕਿਸੇ ਵਿਦਵਾਨ ਤੇ ਸੰਤ ਤੇ ਕਿਸੇ ਤੇ ਨਹੀਂ ਕਿਸੇ ਦਾ ਦਖਲੇ ਨਹੀਂ ਗੁਰਬਾਣੀ ਨਾਲ ਹੈਗਾ ਗੁਰਬਾਣੀ ਦਾ ਇੰਨਾ ਮਤਲਬ ਹੈ ਸਟ੍ਰਿਕਟਲੀ ਕਿਹਾ ਹੋਇਆ ਗੁਰਮੁਖ ਤੇ ਬਿਨਾਂ ਕੋਈ ਦਖਲ ਨਹੀਂ ਕਿਸੇ ਦਾ ਇਹਦਾ ਕੋਈ ਰਿਸ਼ਤਾ ਹੀ ਨਹੀਂ ਕਿਸੇ ਆਦਮੀ ਦਾ ਗੁਰਬਾਣੀ ਦਾ ਰਿਸ਼ਤਾ ਜੋੜਦਾ ਜੋੜਦਾ ਜੋੜਦਾ ਜੋੜਦਾ ਗੁਰਮੁਖ ਬਣ ਜਾਂਦਾ ਗੁਰਮੁਖ ਆ ਕੇ ਗੁਰਦਾਈ ਦੀ ਵਿਆਖਿਆ ਕਰ ਸਕਦਾ ਜਿਹੜਾ ਜੋ ਰਾਜ ਆ ਉਹਦੀ ਵਿਆਖਿਆ ਕਿਵੇਂ ਕਰੂਗਾ ਬਾਕੀ ਸਭ ਰਾਜ ਨੇ ਜੇ ਕੋਈ ਹੈ ਵੀ ਕਿਸੇ ਦੇ ਅੰਦਰ ਉਹ ਰਾਜ ਹੈ ਜੋ ਇਸੇ ਕਰ ਘਰਾਂ ਵਾਲੇ ਨੂੰ ਬਣਾ ਵਿਆਖਿਆ ਕਰਨ ਦੀ ਰਾਹ ਵਾਸਤੇ ਬਣਾ ਉਹ ਕੱਚਾ ਹੈ ਕੱਚੀ ਗੱਲ ਕਰੂਗਾ ਉਹਨੇ ਸਾਰਾ ਰਾਹ ਹੀ ਦੇਖਿਆ ਗਾਹਾਂ ਦਾ ਅੰਦਾਜ਼ਾ ਕਰ ਜੇ ਤੱਕ ਆ ਗਿਆ ਦੇਖ ਲੈ ਗਾਹਾਂ ਦਾ ਅੰਦਾਜ਼ਾ ਮਾਰੂਗਾ ਜਿਹੜਾ ਰਾਜ ਗਿਆ ਨਹੀਂ ਉੱਥੇ ਦਾ ਅੰਦਾਜ਼ੇ ਦੀ ਗੱਲ ਕਰੂਗਾ ਅੰਦਾਜ਼ੇ ਦੇ ਅਰਥ ਕਰੂਗਾ ਅੰਦਾਜ਼ੇ ਦੇ ਅਰਥ ਕਦੇ ਠੀਕ ਨਹੀਂ ਇਹਦਾ ਅੰਦਾਜ਼ਾ ਲਾਇਆ ਨਹੀਂ ਜਾ ਸਕਦਾ ਉਤੇ ਮਨ ਪਤਾ ਜੂਗੀ ਅੰਦਾਜ਼ੇ ਚ ਸਭ ਪਠਮੇ ਮਨ ਪਰਬੋਧਾ ਆਪਣਾ ਪਾਛੇ ਅਵਰ ਜਾਵੇ ਇਹ ਗੱਲ ਲਿਖੀ ਹੋਈ ਹੈ ਇਹਦਾ ਵੀ ਧਿਆਨ ਨਹੀਂ ਕੀਤਾ ਜੇ ਧਿਆਨ ਨਹੀਂ ਕੀਤਾ ਪੱਲੇ ਵੀ ਕੱਖ ਨਹੀਂ ਹੈ ਸਾਡੇ ਅਸੀਂ ਨਹੀਂ ਨਾ ਧਿਆਨ ਕੀਤਾ ਜਿਹੜਾ ਆਪਣੀ ਖੇਤੀ ਦਾ ਧਿਆਨ ਨਹੀਂ ਕਰਦਾ ਪੱਲੇ ਵੀ ਉਹਦੇ ਕੱਖ ਨਹੀਂ ਪੈਂਦਾ ਉਤੋਂ ਖੇਤੀ ਵੀ ਉਜੜ ਜਾਂਦੀ ਹੈ ਫਿਰ ਖੇਤੀ ਜਿਹੜੀ ਕਿ ਉਜੜੇ ਖਲਵਾੜੇ ਨਹੀਂ ਥਾਉ ਖਲਵਾੜਾ ਕਾਹਦਾ ਲਾਊਗਾ ਕੀ ਰਹਿ ਗਿਆ ਸਾਡੇ ਕੋਲ ਸਿੱਖਾਂ ਕੋਲ ਜੇ ਅਸੀਂ ਧਿਆਨ ਨਹੀਂ ਕੀਤਾ ਹੈ ਵੀ ਕੱਖ ਨਹੀਂ ਹੈ ਸਾਡੇ ਕੋਲ ਇੱਕ ਦੂਜੇ ਦਾ ਮੂੰਹ ਦੇਖੀ ਜਾਂਦੇ ਜੇ ਕੋਈ ਸਿੱਖੀ ਦਾ ਸਵਾਲ ਪੈਦਾ ਪੁੱਛ ਲਵੇ ਡਰਦੇ ਨੇ ਉਹਦੇ ਡਰਦੇ ਕੀ ਜਵਾਬ ਦਈਏ ਜੇ ਤਾਂ ਉਹਨਾਂ ਨੇ ਕੁਝ ਕਮਾਈ ਕੀਤੀ ਹੋਵੇ ਧਿਆਨ ਰੱਖਿਆ ਹੋਵੇ ਗੁਰਬਾਣੀ 'ਚ ਕੀ ਲਿਖਿਆ ਹੈ ਫਿਰ ਜਵਾਬ ਦੇਣ ਧਿਆਨ ਨੇ ਨਹੀਂ ਰੱਖਿਆ ਹੈ ਲੋੜ ਹੀ ਨਹੀਂ ਸੀ ਇਸ ਗੱਲ ਦੀ ਲੋੜ ਤਾਂ ਸੀ ਮਾਇਆ ਦੀ ਸੁੱਖਾਂ ਪੂਰੀਆਂ ਕਰਨ ਦੀ ਲੋੜ ਸੀ ਉਹ ਹੋ ਗਈਆਂ ਤੁਹਾਡੀਆਂ ਜਿਹੜੀ ਤੁਹਾਡੀ ਲੋੜ ਸੀ ਉਹ ਪੂਰੀ ਹੋ ਗਈ ਆ ਤੁਹਾਨੂੰ ਲੋੜ ਹੈ ਨਹੀਂ ਜੇ ਤੁਹਾਡੇ ਕੋਲ ਹੈ ਵੀ ਗੁਰਮਤ ਹੈ ਨਹੀਂ ਸਿੱਖਾਂ ਕੋ ਸਿੱਖੀ ਹੈ ਨਹੀਂ ਮਾਇਆ ਹੈਗੀ ਮਾਇਆ ਦੇ ਪ੍ਰਦਰਸ਼ਨ ਹੈ ਮਾਇਆ ਹੀ ਗੁਰੂ ਦੇ ਮੂਰੇ ਗੁਰੂ ਨੂੰ ਵੀ ਕਿੰਨਾ ਤਨ ਮਾਇਆ ਮਾਇਆ ਦੀ ਕੀਮਤ ਸਮਝਦੇ ਨੇ ਜਿਆਦਾ ਸਭ ਤੋਂ ਤਾਂ ਮਾਇਆ ਚੜਾਉਂਦੇ ਨੇ ਗੁਰੂ ਨੂੰ ਚੜਾਉਣਾ ਤੇ ਤਨਮਨ ਚੜਾਤੀ ਮਾਇਆ ਤੇ ਵੀ ਸ਼ਰਾਰਤ ਹੈ ਜੇ ਮਨ ਚੜਾਉਂਦੇ ਤਾਂ ਫਿਰ ਗੁਰਬਾਣੀ ਮੰਨਣੀ ਪੈਂਦੀ ਬੁਲਾਉਣੀ ਤਾਂ ਆਪਣੀ ਹੈ ਗੁਰੂ ਨੂੰ ਗੁਰੂ ਨੂੰ ਅਸੀਂ ਆਪਣੀ ਅਰਦਾਸ ਮਨਾਉਨੇ ਹੁਕਮ ਕਰਦੇ ਆਂ ਆਏ ਕਰੋ ਜੀ ਆਏ ਕਰੋ ਜੀ ਆਏ ਕਰੋ ਸਲਾਹ ਦੇਣ ਕਿਹਾ ਸੀ ਨਾਨਕ ਹੁਕਮ ਨੇ ਚੱਲੀ ਨਾਲ ਖਸਮ ਚੱਲੇ ਅਰਦਾਸ ਉਹਦੀ ਹੁਕਮ ਅਰਦਾਸ ਨਹੀਂ ਹੁਕਮ ਦਿੰਦੇ ਅਰਦਾਸ ਦੀ ਹੈ ਉਹ ਕਹਿੰਦੇ ਅਰਦਾਸ ਦਿੰਦੇ ਹੁਕਮ ਦੇ ਆਪਣੀ ਸਲਾਹ ਕਿੱਡੀ ਸ਼ਰਾਰਤ ਹੈ ਕਿੱਡੀ ਕਿੱਡਾ ਕਪਟ ਹੈ ਕਪਟ ਕਿੱਡਾ ਹੈ ਗੱਲ ਦੇ ਵਿੱਚ ਗੁਰੂ ਪਾਗਲ ਹੈ ਉਹ ਪਾਗਲ ਹੈ ਕਿ ਇਹਨੂੰ ਪਾਗਲ ਬਣਾ ਰਹੇ ਹੋ ਤੁਸੀਂ ਆਪਣੀ ਜੀਵਨ ਖਰਾਬ ਕਰ ਲੈ ਪਾਗਲ ਬਣਾਉਂਦੇ ਬਣਾਉਂਦੇ ਗੁਰੂ ਨੂੰ ਪੱਲੇ ਕੀ ਰਹਿ ਗਿਆ ਕੱਖ ਵੀ ਨਹੀਂ ਦੁਨੀਆ ਕਰਦੀ ਹੈ ਮਜ਼ਾਕ ਪਾਜ ਤਾਂ ਉਪੜ ਗਿਆ ਪਾਜ ਕਿਤੇ ਰਹਿ ਗਿਆ ਪਾਜ ਤਾਂ ਸਾਰਾ ਉਪੜ ਗਿਆ ਸੱਚੋ ਤੇ ਆਵੇ ਜਾਂ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਸੱਚੋ ਤੇ ਆਵੇ ਜਾਂ ਤੁਧ ਭਾਵੇ ਸੱਚੋ ਤੇ ਆਊਗਾ ਜੇ ਸੱਚੋ ਨੂੰ ਬਿਠਾ ਲੱਗਦਾ ਧਿਆਨ ਰਹਿਣਾ ਹੀ ਹੈ ਜਿਹੜੀ ਚੀਜ਼ ਚੰਗੀ ਲੱਗਦੀ ਉਸ ਧਿਆਨ ਰਹੂਗਾ ਗੁਰਮੁਖ ਜਿਹਨਾਂ ਬੁਝਾ ਗੁਰਮੁਖ ਜੇ ਬੁਝ ਲੈਂਦੇ ਨੇ ਸੱਚ ਨੂੰ ਤਾਂ ਧਿਆਨ ਲੈਂਦਾ ਤੇ ਬੁਝਣ ਵਾਲੀ ਚੀਜ਼ ਹੈ ਸੱਚ ਸੱਚ ਸਮਝਣ ਵਾਲੀ ਚੀਜ਼ ਨਹੀਂ ਹੈ ਬੁਝਣ ਵਾਲੀ ਚੀਜ਼ ਹੈ ਜੋ ਖਰੂ ਨੂੰ ਆ ਰਹੀ ਹੈ ਗਿਆਨ ਅੰਦਰਾਂ ਤੇ ਪਰੇ ਹੈ ਅਕਲ ਤੋਂ ਪਰੇ ਹੈ ਉਹ ਤਾਂ ਬੁਝਣ ਵਾਲੀ ਚੀਜ਼ ਹੁੰਦੀ ਹੈ ਇਹ ਸੱਚ ਸਭਨਾ ਦਾ ਖਸਮ ਹੈ ਜਿਸ ਬਖਸ਼ ਨੇ ਸੋ ਜਨ ਪਾਵੇ ਸੱਚ ਕਹਿੰਦਾ ਸਭਨਾ ਦਾ ਖਸਮ ਹੈ ਇਹ ਸੱਚ ਸਭਨਾ ਦਾ ਖਸਮ ਹੈ ਜਿਸ ਬਖਸ਼ੇ ਜੋ ਜਿਹੜੀ ਜਿਹੜੀਆਂ ਬਤਾਂ ਨੇ ਸਾਰਿਆਂ ਤੋਂ ਉੱਪਰ ਹੈ ਕਿਸੇ ਕੋ ਥੋੜਾ ਜਿਹਾ ਸੱਚ ਕਿਸੇ ਕੋ ਥੋੜਾ ਜਿਹਾ ਜ਼ਿਆਦਾ ਕਿਸੇ ਕੋ ਘੱਟ ਹੈ ਪਿਓਰ ਸੱਚ ਕਿਸੇ ਮਤ ਕੋਲ ਨਹੀਂ ਇਹ ਸੱਚ ਤੋਂ ਹੀ ਸਾਰਿਆਂ ਮਤਾਂ ਨੇ ਡਾਇਰੈਕਸ਼ਨ ਲੈਣੀ ਹੈ ਗੁਰਮਤ ਵਿੱਚ ਸੱਚ ਹੈ ਗੁਰਮਤ ਸਾਰਿਆਂ ਨੂੰ ਹੀ ਸੇ ਦੇ ਰਹੀ ਹੈ ਸੱਚ ਦੀ ਸਾਰੀਆਂ ਬੱਤਾਂ ਨੂੰ ਸੇ ਦੇ ਰਹੀ ਹੈ ਰਹਿ ਦੇ ਰਹੀ ਹੈ ਕਿਉਂਕਿ ਖਤਮ ਜੋ ਹੈ ਖਤਮ ਦੀ ਬਾਣੀ ਹੈ ਇਹ ਬਾਣੀਆਂ ਖਤਮ ਦੀ ਹੈ ਜੈਸੀ ਮੈਂ ਆਵੇ ਖਤਮ ਕੀ ਬਾਣੀ ਤੈਸਲਾ ਕਰੀ ਗਿਆਨ ਵੇਲਾ ਲੋ ਬਾਕੀ ਕੋਈ ਮਤ ਖਤਮ ਦੀ ਮਤ ਨਹੀਂ ਹੈ ਬੰਦਿਆਂ ਦੀ ਮਤਾਂ ਦੀ ਬੰਦਿਆਂ ਦੇ ਨਾਲ ਜੁੜੀਆਂ ਹੋਈਆਂ ਨੇ ਇਸਾਈ ਮਤ ਈਸਾ ਜੁੜੀ ਹੋਈ ਹੈ ਇਸਲਾਮ ਮੁਹੰਮਦ ਨਾਲ ਜੁੜੀ ਹੋਈ ਹੈ ਸਨਾਤਨ ਸਨਾਤਨ ਨਾਲ ਜੁੜੀ ਹੋਈ ਹੈ ਬੁੱਧ ਮਤ ਬੁੱਧ ਨਾਲ ਜੁੜੀ ਆਦਮੀਆਂ ਨਾਲ ਜੁੜੀ ਹੋਈ ਹੈ ਬਤਾ ਦੇ ਆਦਮੀ ਦੇ ਨਾਂ ਨਾਲ ਜੁੜੀ ਹੋਈ ਹੈ ਬਤਾ ਦੇ ਇਹ ਤਾਂ ਜੁੜੀ ਹੋਈ ਕਿਸੇ ਆਦਮੀ ਦੇ ਨਾਲ ਇਹ ਕਿਦਾਂ ਜੁੜੀ ਹੈ ਇਹ ਸੱਚੀ ਮਤ ਹੈ ਖਸਮ ਕੀ ਮਤ ਹੈ ਖਸਮ ਦੀ ਬਾਣੀ ਹੈ ਜੈਸੀ ਮੈਂ ਆਪ ਹੈ ਖਸਮ ਕੀ ਬਾਣੀ ਚਾਹੇ ਬੋਲੀ ਆਦਮੀ ਨੇ ਪਰ ਬਾਣੀ ਖਸਮ ਕੀ ਹੈ ਆਦਮੀ ਕਹਿ ਰਿਹਾ ਮੇਰੀ ਮਤ ਨਹੀਂ ਹੈ ਬੋਲਣ ਵਾਲੇ ਤਾਂ ਸਾਰੇ ਕਹਿ ਰਹੇ ਨੇ ਸਾਡੀ ਨਹੀਂ ਉਹ ਕਹਿ ਰਹੇ ਨੇ ਸਾਡੀ ਹੈ ਉਹ ਤਾਂ ਕਹਿ ਨਹੀਂ ਰਹੇ ਵੀ ਮਤ ਪਰਮੇਸ਼ਰ ਦੀ ਉਹ ਤਾਂ ਉਹਨਾਂ ਦੀ ਆਪਣੀ ਮਤ ਹੈ ਇਹ ਸੱਚ ਸਭਰਾ ਦਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਜਿਸੇ ਬਖਸ਼ੇ ਸੋ ਜਨ ਪਾਵੇ ਸੱਚ ਨਹੀਂ ਮਿਲਦਾ ਕਿਸੇ ਨੂੰ ਜਿਸ ਬਖਸ਼ੇ ਸੋ ਜਨ ਪਾਵੇ ਕੋਈ ਧੱਕੇ ਨਾਲ ਪ੍ਰਾਪਤ ਕਰ ਲਵੇ ਨਹੀਂ ਹੋ ਸਕਦਾ ਕੋਈ ਜ਼ਿਆਦਾ ਵਿਦਿਆ ਪੜ੍ਹ ਕੇ ਸੱਚ ਪ੍ਰਾਪਤ ਕਰਵੇਂ ਨਹੀਂ ਹੋ ਸਕਦਾ ਕੋਈ ਪੈਸੇ ਨਾਲ ਸੱਚ ਖਰੀਦ ਲੈ ਨਹੀਂ ਹੋ ਸਕਦਾ ਗੁਰਦੁਆਰੇ ਸੋਨਾ ਲਾ ਕੇ ਸੋਨਾ ਚੜਾ ਕੇ ਖਰੀਦ ਲੈ ਨਹੀਂ ਹੋ ਸਕਦਾ ਇਹ ਬਖਸ਼ਿਸ਼ ਹੈ ਜਿਸ ਬਖਸ਼ੇ ਸੋ ਜਨ ਪਾਵੇ ਬਖਸ਼ਿਸ਼ ਪ੍ਰਾਪਤ ਕਿਵੇਂ ਕਰਨੀ ਉਸ ਇਹ ਫਾਰਮੂਲਾ ਰਹਿ ਗਿਆ ਬਖਸ਼ਿਸ਼ ਕਿਵੇਂ ਹੋਊਗੀ ਕੌਣ ਕਰੂਗਾ ਉਹਦੇ ਖਾਤਰ ਸਾਨੂੰ ਕੀ ਕਰਨਾ ਪਊਗਾ ਉਹ ਸਾਰਾ ਗੁਰਬਾਣੀ ਦੱਸਿਆ ਹੋਇਆ ਹੈ ਜਿਸ ਬਖਸ਼ੇ ਸੇ ਜਨ ਪਾਵੇ ਬਖਸ਼ਿਸ਼ ਪ੍ਰਾਪਤ ਕਰ ਹੈ ਸੱਚ ਦੀ ਸੱਚ ਦੀ ਪ੍ਰਾਪਤੀ ਕਿਵੇਂ ਹੋਊਗੀ ਸੱਚ ਕੀ ਹੈ ਸੱਚ ਹੈ ਤੁਰਕੀ ਬਾਣੀ ਸ਼ਬਦ ਪ੍ਰਗਟ ਕਿਵੇਂ ਹੋਊ ਅੰਦਰ ਤੁਰਕੀ ਬਾਣੀ ਸਾਨੂੰ ਕਿਵੇਂ ਸੁਣੂਗੀ ਖਤਮ ਕੀ ਬਾਣੀ ਸਾਡੇ ਹਿਰਦੇ 'ਚ ਕਿਵੇਂ ਆਊਗੀ ਜਿਵੇਂ ਨਾਨਕ ਦੇ ਆਉਂਦੀ ਸੀ ਉਹ ਸੱਚ ਹੈ ਕਹੇ ਨਾਨਕ ਸੱਚਾ ਸੋਲਾ ਸੱਚੇ ਕਰ ਗਾਵੇ ਕਹੇ ਨਾਨਕ ਸੱਚ ਸੋਲਾ ਸੱਚ ਸੋਲਾ ਸੱਚੇ ਕਰ ਸੱਚੇ ਕਰ ਗਾਵੇ ਜੇ ਸੱਚ ਸੋਲਾ ਤਾਂ ਗਾਈ ਦਾ ਵੀ ਸੱਚੇ ਘਰ 'ਚ ਬੈਠ ਗਿਆ ਝੂਠਿਆਂ ਦੇ ਘਰ 'ਚ ਬੈਠੇ ਨਹੀਂ ਗਾਈ ਦਾ ਝੂਠ ਦੇ ਘਰ 'ਚ ਬੈਠ ਕੇ ਗਾਉਣ ਦਾ ਕੋਈ ਫਾਇਦਾ ਨਹੀਂ ਝੂਠਿਆਂ ਦੇ ਘਰ 'ਚ ਬਾਣੀ ਪੜੀ ਜਾਂਦੀ ਹੈ ਗਾਈ ਜਾਂਦੀ ਹੈ ਇਸੇ ਕਰਕੇ ਕੋਈ ਫਾਇਦਾ ਨਹੀਂ ਹੁੰਦਾ ਅੱਗੇ ਜੇ ਕੀਰਤਨ ਕਰਦੇ ਤੇ ਗੁਰਮੁਖਾਂ ਸਿੱਖ ਜਿਹੜੇ ਸੀ ਗੁਰਸਿੱਖ ਗੁਰੂ ਨਾਲ ਜੁੜੇ ਹੋਏ ਸੀ ਉਧਰੋਂ ਉਹਨਾਂ ਦੇ ਘਰ ਬੈਠ ਕੇ ਕਰਦੇ ਸੀ ਉਹਦਾ ਅਸਰ ਵੀ ਹੁੰਦਾ ਸੀ ਹੁਣ ਲੈ ਜਾਂਦੇ ਨੇ ਅਮੀਰ ਆਦਮੀ ਅੰਦਰੋਂ ਗੁਰਬਾਣੀ ਦਾ ਪ੍ਰੇਮ ਕੋਈ ਨਹੀਂ ਹੈ ਅਖੰਡ ਪਾਠ ਹੋ ਰਿਹਾ ਸੁਣਦਾ ਕੋਈ ਵੀ ਨਹੀਂ ਕਦਰ ਇਹ ਨਹੀਂ ਕਿਸੇ ਨੂੰ ਹੈ ਇਹਦਾ ਟੀਵੀ ਲੱਗਿਆ ਉਧਰ ਪਾਠ ਹੋ ਰਿਹਾ ਟੀਵੀ ਸੁਣ ਰਿਹਾ ਪਾਠ ਨਹੀਂ ਸੁਣ ਰਿਹਾ ਉਹ ਤਾਂ ਬੇਇੱਜ਼ਤੀ ਕਰ ਰਹੇ ਹੋ ਤੁਸੀਂ ਤਾਂ ਤੁਸੀਂ ਤਾਂ ਘਰ ਬੁਲਾ ਕੇ ਬੇਇੱਜ਼ਤੀ ਕਰ ਰਹੇ ਹੋ ਕੋਈ ਆ ਜਾ ਵਿਦੇਸ਼ੋਂ ਦੇ ਖਬਰ ਆਉਂਦੇ ਕੋ ਸਾਰਾ ਟੱਬਰ ਨਾ ਬਹਿ ਜਾ ਵੀਰ ਗੁਆਂਢ ਵੀ ਨਾਲ ਕੇ ਬਹਿ ਜਾ ਉਹ ਵੱਡਾ ਹੋਇਆ ਗੁਰੂ ਛੋਟਾ ਹੋਇਆ ਉਹ ਨਹੀਂ ਕੋਈ ਹੁੰਦਾ ਕਿਉਂ ਭੁੱਖ ਨਹੀਂ ਅੰਦਰ ਹੈ ਨਾ ਇੱਛਾ ਨਹੀਂ ਅੰਦਰ ਬਖਸ਼ਿਸ਼ ਕਿੱਥੋਂ ਹੋ ਜਵੇ ਬਖਸ਼ਿਸ਼ ਕਿੱਥੋਂ ਹੋ ਜਵੇ ਪੁੱਤਰ ਪ੍ਰੇਮ ਨਹੀਂ ਹੈ ਲੋੜ ਨਹੀਂ ਹੈ ਉਹਦਾ ਐਵੇਂ ਕੋ ਉਹਦਾ ਨਾ ਕਰਾਉਣਾ ਚੰਗਾ ਕਾਰ ਕਿਸੇ ਬੰਦੇ ਨੂੰ ਸੱਦ ਕੇ ਕਮਰੇ 'ਚ ਬਿਠਾ ਦਿੱਤੀ ਉਹਦੇ ਕੋਲ ਜਾਈਏ ਹੀ ਨਾ ਰੋਟੀ ਪਾਣੀ ਵੀ ਕੋਈ ਹੋ ਰੱਖਿਆ ਵੀ ਨੌਕਰ ਉਹਦੇ ਨਾਲ ਗੱਲੇ ਨਾ ਕਰੀਏ ਇਹ ਤਾਂ ਬੜੀ ਬੇਇੱਜ਼ਤੀ ਕੀ ਹੁੰਦੀ ਲੱਗਾ ਮੈਂ ਗਿਆ ਮੇਰੇ ਕੋ ਬੈਠੇ ਨਹੀਂ ਦੋ ਮਿੰਟ ਵੀ ਅਸੀਂ ਕੋਸਾ ਕਰ ਲੈਂਦੇ ਉਹਦਾ ਕੀ ਫਾਇਦਾ ਹੋਇਆ ਇਸ ਕਰਕੇ ਸਭੋ ਸਰਾਫੇ ਗਏ ਸਿੱਖ ਇਹ ਕੰਮ ਕਰ ਕਰਕੇ ਮੱਤ ਮਾਰੀ ਗਈ ਇਹਦਾ ਉਲਟਾ ਅਸਰ ਹੋ ਗਿਆ ਇਹਨਾਂ ਗੱਲਾਂ ਰਾਦਰੀ ਕਰੀ ਉਹ ਰੌਲਾ ਪਾਉਂਦੇ ਸ਼ਬਦ ਗੁਰੂ ਸ਼ਬਦ ਗੁਰੂ ਸ਼ਬਦ ਗੁਰੂ ਸ਼ਬਦ ਗੁਰੂ ਪ੍ਰਾਪੋ ਕਰਨਾ ਕਰਦੇ ਨੇ ਕੀ ਅੰਦਰੋਂ ਨੇ ਕੀ ਸਮਝਦੇ ਨੇ ਕੀ ਪ੍ਰੋਪਗੈਂਡਾ ਕਰਦੇ ਨੇ ਕੀ ਬੇਵਕੂਫ ਕਿਹਨੂੰ ਬਣਾਉਂਦੇ ਬੇਵਕੂਫ ਆ ਬੋਲ ਸਕਦਾ ਕਿਸੇ ਨੂੰ ਨਹੀਂ ਬਣਾਇਆ ਜਾ ਸਕਦਾ ਜਿਹੜਾ ਸਾਰੀ ਦੁਨੀਆ ਨੂੰ ਆਦਮੀ ਬੇਵਕੂਫ ਬਣਾਵੇ ਬੇਵਕੂਫ ਆਪੇ ਹੁੰਦਾ ਉਹ ਜੇ ਕੋਈ ਬੂਤੇ ਨਹੀਂ ਕਹਿੰਦਾ ਤਾਂ ਤਾਂ ਨਹੀਂ ਕਹਿੰਦਾ ਵੀ ਐਵੇਂ ਲੜੂ ਲੜਾਈ ਕਰੂ ਗਲ ਪੜੂ ਵੀ ਮੂਰਖ ਨੂੰ ਕਾਹਨੂੰ ਛੇੜਨਾ ਪਾਣੇ ਕਿ ਆਪਾਂ ਨੇ ਕਾਹਨੂੰ ਕਹਿਣਾ ਕੁਝ ਭਾਈ ਜੈ ਜੈ ਹੈਗਾ ਹੋ ਜਾ ਉਹਨੂੰ ਫਲ ਮਿਲ ਜੂਗਾ ਹਾਂਜੀ ਕਹੇ ਨਾਨਕ ਸੱਚ ਸੋਲਾ ਸੱਚੇ ਘਰ ਗਾਵੇ ਸੱਚੇ ਘਰ ਗਾਵੇ ਸੱਚਾ ਘਰ ਅੰਦਰ ਆਪਣੇ ਆਪਣੇ ਅੰਦਰ ਬੈਠ ਕੇ ਹੀ ਗਾਲਵੇ ਖੰਡ ਕਰਾਉਣੇ ਕੋਈ ਜ਼ਰੂਰੀ ਨਹੀਂ ਹੈ ਸਹਿਜ ਪਾਠ ਕਰਾਉਣੇ ਕੋਈ ਜ਼ਰੂਰੀ ਨਹੀਂ ਹੈ ਆਪਣੇ ਹਿਰਦਾ ਹੀ ਤੁਹਾਡਾ ਸੱਚਾ ਸੱਚਾ ਹੋਣਾ ਚਾਹੀਦਾ ਆਵੇ ਵਾਲੀ ਪੜ ਲਓ ਜੇ ਕਾਲਿਆ ਕੇ ਪੜੋ ਤਾਂ ਆਪ ਪੜੋ ਆਪ ਨਹੀਂ ਪੜ ਸਕਦੇ ਪਰ ਕੋਈ ਜ਼ਰੂਰੀ ਹੈ ਜੇ ਕਿਸੇ ਨੇ ਪੜਾਉਣਾ ਜਾਂ ਸੁਣੂ ਬੈਠ ਕੇ ਚਲ ਬੋਲਦੇ ਆ ਕਿਸੇ ਤੇ ਜੇ ਪੜਾਉਣੇ ਹੋ ਕਮ ਤੋਂ ਸੁਣੋ ਤਾਂ ਸਹੀ ਬੈਠ ਕੇ ਸਾਰੇ ਜਾਣਿਆਂ ਨੂੰ ਵੀ ਬਿਠਾ ਲਓ ਉਹਦਾ ਤਾਂ ਕੋਈ ਅਸਰ ਹੋਊਗਾ ਉਹ ਤਾਂ ਫਿਰ ਬੇਕਰ ਨਹੀਂ ਹੋਊ ਜਾਣੇ ਵੀ ਬੇਕਰ ਨਹੀਂ ਕਰਨ ਲੱਗ ਜਾਣਗੇ ਗਾਂ ਕੀ ਸਿੱਖਣਗੇ ਨਾਲੇ ਕਰਨ ਜਣੇ ਦੇ ਮਨ ਦੇ ਵਿੱਚ ਕੀ ਆਊਗੀ ਬੇਕਦਰੀ ਔਰ ਬੇਕਦਰੀ ਹੈ ਉਹ ਹਾਂਜੀ